ਸਖਤ ਹੋਣ ਲੱਗਦਾ ਉਸ ਤੋਂ ਬਾਅਦ ਉਹਦੇ ਤੇ ਮਜ਼ੀਦ ਕੈਮੀਕਲ ਸੁੱਟ ਕੇ ਤੇ ਫਿਰ ਉਸੇ ਰੇਸ਼ਮ ਚੋਂ ਮਜ਼ੀਦ ਤਾਰਾਂ ਖਿੱਚੀਆਂ ਜਾਂਦੀਆਂ ਨੇ ਜਿਹਨੂੰ ਕਿ ਕਰੰਡੀ ਆਖਿਆ ਜਾਂਦਾ ਹੈ ਨਹੀਂ ਥੋੜਾ ਜਿਹਾ ਗਲਤ ਹੋ ਗਿਆ ਤੁਹਾਨੂੰ ਸਮਝਣਾ ਹਾਂ ਕਰੰਡੀ ਦਾ ਜਿਹੜਾ ਰੇਸ਼ਮ ਦਾ ਕੀੜਾ ਹੁੰਦਾ ਨਾ ਹਾਂਜੀ ਹਾਂਜੀ ਉਹਦੇ ਚ ਜਦੋਂ ਰੇਸ਼ਮ ਕੱਢ ਲੈਂਦੇ ਨੇ, ਜੀ ਯਾਨੀ ਕਿ ਜਿਹੜੀ ਪਹਿਲੀ ਅਹ, ਮਤਲਬ ਹੈ ਕਿ ਹਸੂਲ ਕਰਦੇ ਨੇ ਉਹਦਾ ਰੇਸ਼ਮ ਦਾ ਧਾਗਾ ਦਾ ਧਾਗੇ ਦਾ ਜੀ ਜੀ ਉਹ ਪਿਓਰ ਰੇਸ਼ਮ ਹੁੰਦੀ ਹੈ ਜਦੋਂ ਕੱਢ ਲੈਂਦੇ ਨੇ ਠੀਕ ਉਹਦੇ ਬਾਅਦ ਜਿਹੜਾ ਉਹਦਾ ਕੀੜਾ ਬਚ ਜਾਂਦਾ ਨਾ ਬਕਾਇਆ ਹਾਂ ਉਹਨੂੰ ਫਿਰ ਉਹਦੇ ਨਾਲ ਜਿਹੜੀ ਨਾ ਕਾਟਨ ਮਿਕਸ ਕਰਕੇ ਨਾ ਹੂੰ ਹੂੰ ਫਿਰ ਉਹਦੇ ਵਿੱਚ ਕੱਢਦੇ ਨੇ ਯਾਨੀ ਕਾਟਨ ਮਿਕਸ ਕਰਕੇ ਧਾਗਾ ਕੱਢਦੇ ਨੇ ਹਾਂਜੀ ਧਾਗਾ ਮਿਕਸ ਕਾਟਨ ਮਿਕਸ ਕਰਕੇ ਧਾਗਾ ਕੱਢਦੇ ਨੇ ਉਹ ਹੁਣ ਦੋ ਤਰ੍ਹਾਂ ਦੀ ਇੱਕ ਰੰਡੀ ਬਣਦੀ ਹੈ ਇੱਕ ਰੇਸ਼ਮ ਰੰਡੀ ਹੁੰਦੀ ਹੈ ਹੂੰ ਯਾਨੀ ਕਿ ਇੱਕ ਪਾਸੇ ਰੇਸ਼ਮ ਪਿਓਰ ਦਾ ਧਾਗਾ ਚੱਲਦਾ ਤੇ ਦੂਸਰੇ ਪਾਸੇ ਕਰੰਡੀ ਦਾ ਧਾਗਾ ਚੱਲਦਾ ਹੈ ਇੱਕ ਕਰੰਡੀ ਕਰੰਡੀ ਹੁੰਦੀ ਹੈ ਕਿ ਉਹ ਦੋਵੇਂ ਤਰਫ ਕਰੰਡੀ ਦਾ ਹੀ ਹੁੰਦਾ ਠੀਕ ਹੈ ਰੇਸ਼ਮ ਕਰੰਡੀ ਚ ਸਮਝੋ ਇੱਕ ਪਾਸੇ 50% ਰੇਸ਼ਮ ਆ ਗਿਆ ਤੇ ਬਾਕੀ 50% ਦੀ ਕਰੰਡੀ ਆ ਗਈ ਤੇ ਕਰੰਡੀ ਚ ਵੀ ਰੇਸ਼ਮ ਹੈ ਉਹਦੇ ਚ ਰੇਸ਼ਮ ਜ਼ਿਆਦਾ ਆਫਸੈਟ ਹੋ ਜਾਏਗੀ 50 ਤੋਂ ਸਹੀ ਤੇ ਜਿਹੜੀ ਕਰੰਡੀ ਕਰੰਡੀ ਹੈ ਹਾਂਜੀ ਉਹਦੇ ਚ ਮਿਕਸਿੰਗ مختلف ਤਰ੍ਹਾਂ ਦੀ ਕਰਦੇ ਨੇ ਹੁਣ ਜਿਹੜਾ ਬੰਦਾ ਬਣਾਉਂਦਾ ਉਹਦੇ ਕੋਲ ਪੁੱਛਣਾ ਪੈਂਦਾ ਵੀ ਸ਼ੋਏ ਦੇ ਕੀ ਹਿਸਾਬ ਅੱਛਾ ਇਹ ਜਿਹੜਾ ਕਰੰਡੀ ਦੇ ਹਸੂਲ ਦਾ ਜਿਹੜਾ ਇਹ ਤਰੀਕਾ ਕਾਰ ਹੈ ਕਿ ਉਹ ਰੇਸ਼ਮ ਦੇ ਵਿੱਚੋਂ ਹੀ ਕਾਟਨ ਮਿਕਸ ਕਰਕੇ ਕਰੰਦੀ ਕੱਢਦੇ ਨੇ ਹਾਂਜੀ ਰੇਸ਼ਮ ਰੇਸ਼ਮ ਇਹਦੇ ਵਿੱਚ ਸ਼ਾਮਿਲ ਹੁੰਦਾ ਹੈ ਕਿਉਂਕਿ ਹਾਂਜੀ ਕਰੰਦੀ ਨੂੰ ਦੇਖੋਗੇ ਨਾ ਉਹਦੇ ਤੇ ਕਾਲੇ ਕਾਲੇ ਜਿਹੇ ਟਿਪਕੇ ਟਿਪਕੇ ਜਿਹੇ ਹੁੰਦੇ ਨੇ ਸਹੀ ਕਦੀ ਕਰੰਦੀ ਨੂੰ ਗੌਰ ਨਾਲ ਵੇਖੋਗੇ ਜੀ ਕਾਲਾ ਉਹ ਕੀੜਾ ਹੁੰਦਾ ਨਾ ਸਹੀ ਉਹ ਕੀੜਾ ਹੀ ਹੁੰਦਾ ਨਾ ਉਹਦੇ ਹੀ ਧਾਗਾ ਨਿਕਲਿਆ ਹੁੰਦਾ ਉਹ ਵਿੱਚ ਆ ਬਦਬੂ ਵੀ ਹੁੰਦੀ ਉਹਦੀ ਸਹੀ ਅੱਛਾ ਬਣਦੀ ਜਿੱਤਲੀ ਉੱਥੇ ਆ ਕੇ ਵੇਖ ਲਓ ਇਹ ਕਿੱਥੇ ਬਣਦੀ ਏ اپنے محلے محلے سارے علاقے تڑا تڑ انہیں پتا آنا پائے گا دیکھنے واسطے بتا تو پہلے پہلے ویک لو ٹھیک ہے ٹھیک ہے ٹھیک ہے جزاک علیکم